ਸਾਡੇ ਤ੍ਰੈਵਣ ਦੇਹੁਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਬੱਤ ਅਸੂਣੀ ਬੰਨ ਸਾਡੇ ਤ੍ਰੈਵਣ ਦੇਹਰੀ ਲੈ ਕੇ ਆ ਗਏ ਉਹਨਾਂ ਦੇ ਮਨ ਹੋਰ ਹੁਣ ਨੇ ਅੱਜ ਕੱਲ੍ਹ ਵਾਲੇ ਮਨ ਨਹੀਂ ਹੈ ਸਾਡੇ ਤ੍ਰੈਵਣ ਉਸ ਵੇਲੇ ਦੇ ਮਨ ਦੀ ਗੱਲ ਹੈ ਸਾਡੇ ਤ੍ਰੈਵਣ ਦੇਹਰੀ ਚੱਲੇ ਪਾਣੀ ਅੰਨ ਬਾਹਰਲੀ ਦੇ ਚੱਲੇ ਪਾਣੀ ਅੰਨ ਚਲਦੀ ਕਾਦੇ ਨਾਲ ਅੰਨ ਔਰ ਪਾਣੀ ਇਹਦੇ ਨਾਲ ਚੱਲਦੀ ਹੈ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਬੱਤ ਅਸੂਣੀ ਬੰਨ ਹਾਂ ਇਹ ਆਇਆ ਕਾਦੇ ਵਾਸਤੇ ਬਈ ਦੁਨੀਆ 'ਚ ਕੀ ਕਰਨਾ ਹੈ ਇੱਕ ਗੱਲ ਹੈ ਜਿਹੜੀ ਸੁਣੀ ਹੈ ਜਿਹੜੀ ਸੁਣੀ ਨਹੀਂ ਕਿਸੇ ਨੇ ਸੁਣੀ ਜਿਹੜੀ ਸੁਣਦੀ ਉਹ ਨਹੀਂ ਹੈ ਅਸੂਣੀ ਬੰਨ ਆਹੋ ਇੱਕ ਗੱਲ ਐਸੀ ਬਾਤ ਹੈ ਇੱਥੇ ਜਿਹੜੀ ਕੰਨਾਂ ਨੂੰ ਨਹੀਂ ਸੁਣਦੀ ਕਦੀ ਨਾ ਸੁਣਿਆ ਏ ਐਸੀ ਬਾਤ ਹੈ ਇੱਕ ਗੱਲ ਹੈ ਇਥੇ ਜਿਹੜੀ ਕਨਾਂ ਨੂੰ ਨਹੀਂ ਸੁਣਦੀ ਉਹਨੂੰ ਸੁਣਨਾ ਹੈ ਉਹ ਜਿਹੜੀ ਕਨਾਂ ਨੂੰ ਨਾ ਸੁਣਨ ਵਾਲੀ ਗੱਲ ਹੈ ਉਹਨੂੰ ਸੁਣਨਾ ਆਇਆ ਹੈ ਹੁਕਮ ਹੈ ਜਿਹੜਾ ਕਨਾਂ ਨੂੰ ਨਹੀਂ ਸੁਣਦਾ ਉਹਨੂੰ ਸੁਣਨਾ ਆਇਆ ਹੈ ਜੋ ਗਾਲੀ ਰੱਬ ਕੀਆਂ ਨਾ ਜੋ ਮਨ ਚੇਤਨਾ ਚੇਤੇ ਸੋ ਗਾਲੀ ਰੱਬ ਉਹ ਰੱਬ ਕੀਆਂ ਗੱਲਾਂ ਸੁਣਨ ਆਇਆ ਹੈ ਜਿਹੜੀ ਰੱਬ ਦੀ ਆਵਾਜ਼ ਹੈ ਨਾ ਬਾਜ ਉਹ ਤਾਂ ਸੁਣਨ ਆਇਆ ਹੈ ਤੇ ਉਹ ਜਿੱਤ ਜਿੱਤੇ ਹੀ ਨਹੀਂ ਹੈ ਸੁਣਦੀ ਜੇ ਉਹ ਤੇ ਸੁਣਦੀ ਹੋਵੇ ਤਾਂ ਪੰਗੇ ਲੈਂਦਾ ਹੀ ਨਹੀਂ ਫਿਰ ਨਹੀਂ ਪੰਗਾ ਲੈਂਦਾ ਫਿਰ ਦਾਅਵੇ ਨਹੀਂ ਕਰਦਾ ਫਿਰ ਨਹੀਂ ਮਤਲਬ ਫਿਰ ਅੱਲਾ ਨਹੀਂ ਕਰਦਾ ਫਿਰ ਦਾਅਵੇ ਨਹੀਂ ਕਰਦਾ ਹੈ ਵੀ ਸਾਡਾ ਹੁਣ ਅਕਾਲੀ ਦਲ ਸਾਰੇ ਹਿੰਦੁਸਤਾਨ 'ਚ ਬਣ ਗਿਆ ਦਿੱਲੀ 'ਚ ਵੀ ਬਣ ਗਿਆ ਹਰਿਆਣੇ 'ਚ ਵੀ ਬਣ ਗਿਆ ਉਧਰ ਫਿਰ ਇਹ ਗੱਲਾਂ ਨਹੀਂ ਕਰਦਾ ਹੈ all India Akali Dal all India ਹੋ ਗਿਆ ਸਾਡਾ ਫਲਾਣਾ ਹੋ ਗਿਆ ਚਾਹੇ ਪੰਜਾਬ 'ਚੋਂ ਵੀ ਜੜ ਫੱਟੀ ਜਾਵੇ ਕੱਲ ਨੂੰ ਇਹ ਵੀ ਨਹੀਂ ਪਤਾ ਕੀ ਪਤਾ ਕੀ ਹੋਣਾ ਉਹ ਪਤਾ ਹੈ ਦਾਅਵੇ ਕਰਦੇ ਨੇ ਰੱਬ ਭੁੱਲਿਆ ਹੋਇਆ ਦਾਅਵੇ ਤਾਂ ਕਰਦੇ ਨੇ ਹਾਂਜੀ ਆਇਓ ਬੰਦਾ ਦੁਨੀ ਵਿੱਚ ਬੱਤ ਅਸੂਣੀ ਬੰਨ ਮਲਕਲ ਮੌਤ ਜਾਂ ਆਪ ਆਪਸੀ ਸਭ ਦਰਵਾਜੇ ਭੰਨ ਬਲਕਲ ਮੌਤ <laughs> ਜਾ ਆਪਸੀ ਉਹ ਜਿਹੜੀ ਮੌਤ ਆ ਨਾ ਜਦ ਆਉਣੀ ਹੈ ਬਲ ਕਲ ਬਲ ਹੁੰਦੀ ਹੈ ਮੈਲ ਕਲ ਹੁੰਦੀ ਹੈ ਕਲਪਨਾ ਮਾਇਆ ਜਿਹੜੀ ਤੇਰੀ ਕਲਪਨਾ ਹੈ ਤੇ ਵਿੱਚੇ ਹੀ ਮੌਤ ਆ ਜਾਣੀ ਜੋ ਮਾਇਆ ਦੀ ਦੌੜ ਹੈ ਨਾ ਇਹਦੀ ਮੌਤ ਹੋਣੀ ਆ ਸੱਚ ਮਾਇਆ ਦੀ ਦੌੜੇ ਬੰਦ ਹੋਣੀ ਆ ਮਰਦਾ ਤਾਂ ਹੈ ਹੀ ਨਹੀਂ ਨਾ ਮਰਨਾ ਤਾਂ ਹੈ ਮਲਕਲ ਮੋਦੇ ਮਲਕਲ ਮੋਦੇ ਹੋਣੀ ਆ ਇਹ ਜੋ ਹੀ ਪਟਣਾ ਤੈਨੂੰ ਇੱਕ ਵਾਰ ਜਿਹੜਾ ਜਲਾਂ ਦੂਈ ਫੈਲਾਈ ਬੈਠਾ ਨਾ ਦੂਰ ਤੱਕ ਆਲ ਇੰਡੀਆ ਪਾਰਟੀ ਜਿਹੜਾ ਪੱਟ ਕੇ ਬੁੱਧੀਆਂ ਕਰ ਰਹੀਆਂ ਤੇ ਆਵੇ ਸਭ ਦਰਵਾਜ਼ੇ ਭੰਨ ਸਾਰੇ ਦਰਵਾਜ਼ੇ ਭੰਨ ਕੇ ਆ ਜਾਣੀਆਂ ਜਿੰਨਾ ਮਰਜ਼ੀ ਦਾ ਜਿੰਨੇ ਵੱਡੀ ਸਿਕਿਉਰਿਟੀ ਹੋਵੇ ਤੇਰੇ ਕੋਲ ਚਾਹੇ ਜੱਡ ਹੋਵੇ ਚਾਹੇ ਜੱਡ ਦਾ ਵੀ ਚਾਹੇ A to Z ਹੋਵੇ ਚਾਹੇ ਕੱਲਾ ਜੱਡ ਹੋਵੇ ਚਾਹੇ A to Z ਹੋਵੇ ਡਬਲ ਜੱਡ ਹੋਵੇ ਚਾਹੇ A to Z ਹੋਵੇ ਤਾਂ ਵੀ ਨਹੀਂ ਉਹ ਰੁਕਣੀ ਸਭ ਦਰਵਾਜ਼ੇ ਭੰਨ ਤੇਨਾ ਪਿਆਰਾਂ ਭਾਈਆਂ ਅੱਗੇ ਦਿੱਤਾ ਬੰਨ ਐ ਜਿਹੜੇ ਨਾਲ ਦੇ ਨੇ ਨਾ ਬੋਡੀ ਗਾਰਡ ਸਾਰੇ ਇਹਨਾਂ ਨੇ ਜਾ ਕੇ ਬੰਨ ਲੈਣਾ ਫਿਰ ਹੱਥੀ ਤੇ ਉਹੀ ਬੰਨਣਗੇ ਨਾਲ ਉਹੀ ਹੁੰਦੇ ਨੇ ਜਿਹੜੇ ਨਾਲ ਹੁੰਦੇ ਨੇ ਉਹਨਾਂ ਨੇ ਦਵਾ ਦਵਾ ਫਿਰ ਉਹ ਕਹਿਣਾ ਬੋਡੀਗਾਰਡ ਨਹੀਂ ਬੋਡੀਗਾਰਡ ਨਹੀਂ ਸਾਰੇ ਭਾਈ ਬੋਡੀਗਾਰਡੇ ਹੁੰਦੇ ਨੇ ਭਾਈ ਬੋਡੀਗਾਰਡੇ ਹੁੰਦੇ ਨੇ ਹਸਪਤਾਲ ਖੜੇ ਨੂੰ ਵੀ ਬੋਡੀਗਾਰਡ ਸਾਰੇ ਕਰਦੇ ਹੀ ਨੇ ਕਰਨਾ ਚਾਹੀਦਾ ਵੀ ਇਹ ਤਨੈਬੀ ਗੱਲ ਹੈ ਇਹ ਬੋਡੀ ਦੇ ਗਾਰਡ ਹੈ ਬੋਡੀ ਦੇ ਗਾਰਡ ਨੇ ਉਹ ਆਤਮਾ ਦਾ ਗਾਰਡ ਕੋਈ ਨਹੀਂ ਹੈ ਇਹਨਾਂ ਨੇ ਬੋਡੀ ਨੂੰ ਅੱਗੇ ਬੰਨ੍ਹਣਾ ਜਾ ਕੇ ਅੱਗੇ ਦਿੱਤਾ ਬੰਨ ਇਹ ਨਹੀਂ ਅੱਗੇ ਦਿੱਤਾ ਬੰਨ ਅੱਗੇ ਦੀ ਗੱਲ ਹੈ ਇੱਥੇ ਨਹੀਂ ਦਿੱਤਾ ਬੰਨ ਅੱਗੇ ਦਿੱਤਾ ਆ ਪਿਆਰੇ ਭਾਈਆਂ ਜਿਨ੍ਹਾਂ ਖਾਤਰ ਤੇ ਅਪਰਾਧ ਕੀਤੇ ਨੇ ਅੱਗੇ ਬਣਿਆ ਗਿਆ ਤੂੰ ਹੋਰ ਜੁਨਾ ਚ ਇਹਾਂ ਕਰਕੇ ਕੇਸ ਬਣਿਆ ਜਿਹੜੇ ਭਾਈਆਂ ਖਾਤਰ ਕਰਦਾ ਰਹਿਣਾ ਅਪਰਾਧ ਇਹਨਾਂ ਭਾਈਆਂ ਕਾਰਨ ਇਹਨਾਂ ਪਿਆਰੇ ਇਹਨਾਂ ਭਾਈਆਂ ਪਿਆਰਿਆਂ ਦੇ ਕਾਰਨ ਤੈਨੂੰ ਗਾਹ ਬੰਨ ਦਿੱਤਾ ਸਜ਼ਾ ਤੂੰ ਕਰ ਲਈ ਪਿਆਰ ਬੜਾ ਸੀ ਨਾ ਇਹਨਾਂ ਨਾਲ ਅੱਗੇ ਵੱਜ ਗਿਆ ਤੂੰ ਅਪਰਾਧ ਹੁੰਦਾ ਕੀਤਾ ਇਹ ਜਿਹੜਾ ਬੜਾ ਤਾਜ ਲਾਇਆ ਨਾ ਬੜੀ ਆਲੇ-ਦਾਲੇ ਫੌਜ ਇਕੱਠੀ ਕੀਤੀ ਹੋਈ ਹੈ ਅਰੇ ਅਪਰਾਧ ਕਰਦੇ ਨੇ ਤੁਹਾਡੇ ਨਾਂ ਤੇ ਛੁੱਟਦੇ ਨੇ ਇਹ ਅਪਰਾਧ ਦਾ ਨਾ ਹਿਸਾਬ ਥੋਤੇ ਲਿਆ ਜਾਊਗਾ ਜਿਹੜੇ ਅਪਰਾਧ ਜਿਹਦੇ ਸਿਰ ਤੇ ਕਰ ਰਹੇ ਹੋ ਰਿਹਾ ਅਪਰਾਧ ਜਿਹੜਾ ਅਪਰਾਧੀ ਨੂੰ ਛਡਾ ਰਿਹਾ ਉਹਦਾ ਹਿਸਾਬ ਇਹ ਜਿਹੜਾ ਅਪਰਾਧੀ ਨੂੰ ਉਕਸਾ ਰਿਹਾ ਹੈ ਉਹ ਹਿੱਸੇਦਾਰ ਹੈ ਅਪਰਾਧ ਦਾ ਇਹ ਪਿਆਰੇ ਭਾਈਆਂ ਨੇ ਅੱਗੇ ਬਣਾ ਦੇਣਾ ਤੈਨੂੰ ਇਹ ਕੇਸ ਹੋਰ ਬਣ ਜਾਣੇ ਨਾਲ ਮਸ਼ਵਰੇ ਦੇ ਕੇਸ ਬਣ ਜਾਣੇ ਨਾਲ ਮਸ਼ਵਰਾ ਤੇਰਾ ਸੀ ਤੇਰੀ ਸ਼ਹਿ ਸੀ ਬਣਦੇ ਹੀ ਨਾ ਕੇਸ ਇਨਵੋਲਵ ਹੋ ਜਾਣਾ ਹਰੇਕ ਕੇਸ ਦੇ ਹਰੇਕ ਅਪਰਾਧ ਇਨਵੋਲਵ ਹੈ ਤੂੰ ਜਿੰਨੇ ਅਪਰਾਧ ਹੋ ਰਹੇ ਨੇ ਉਹਨਾਂ ਸਾਰੇ ਅਪਰਾਧਾਂ ਜੇ ਤਾਂ ਕੁਝ ਕੀਤੀ ਹੈ ਮਦਦ ਤਾਂ ਅਪਰਾਧੀ ਨਾਲ ਹੈ ਤੂੰ ਅਪਰਾਧੀ ਇੱਥੇ ਵੀ ਬਣਦਾ ਹੀ ਹੈ ਜਿਹਨੇ ਕੇਸਾਂ ਦੇ ਵਿੱਚ ਕਿਸੇ ਦਾ ਕੋਈ ਹੁੰਦਾ ਰੋਲ ਉਹਨਾਂ ਅਪਰਾਧ ਹੋ ਤੇ ਆਇਦ ਹੋ ਜਾਂਦਾ ਇਹਨਾਂ ਪਿਆਰੇ ਭਾਈਆਂ ਜਿੰਨੀ ਵੱਡੀ ਪਾਰਟੀ ਹੈ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ 14 ਜਣਿਆਂ ਦੇ ਕੰਨ ਜਿਹੜਾ ਬੜੇ ਬੜੇ ਦਾਅਵਾ ਕਰਦਾ ਸੀ ਕਿੱਥੇ ਆ ਚਾਰ ਆਦਮੀ ਨੂੰ ਫੋਟੋ ਤੇ ਚੱਕੀ ਜਾਂਦਾ ਇਹਨਾਂ ਨੂੰ ਚੌਂ ਦੇ ਚਾਰ ਆਦਮੀਆਂ ਦੇ ਕੰਨਿਆਂ ਤੇ ਚੱਕਿਆ ਜਾਂਦਾ ਜਿਹੜੇ ਬੜੇ ਬੜੇ ਦਾਅਵੇ ਕਰ ਜਿਹਨੇ ਸਾਰੀ ਪਬਲਿਕ ਚੱਕੀ ਹੋਈ ਤੇ ਆਪਣੇ ਮੋਢਿਆਂ ਤੇ ਹਿੰਦੁਸਤਾਨ ਦਾ ਬੋਝ ਚੱਕਿਆ ਤਾਂ ਉਹਨੂੰ ਚਾਰ ਆਦਮੀ ਚੱਕੀ ਜਾਂਦੇ ਜਿਵੇਂ ਮੋਦੀ ਨੇ ਦਾਵਾ ਕੀਤਾ ਹੁਣ ਚੱਡੇ ਦਿਨ ਆਉਂਦੇ ਹਿੰਦੁਸਤਾਨ ਦੇ ਚਾਰ ਆਦਮੀਆਂ ਦੇ ਕੰਨੇ ਤੇ ਚੱਕੇ ਹੋਏ ਆਪਣੇ ਦਿਨ ਨਹੀਂ ਪਤਾ ਕਹੇ ਆਉਣਗੇ ਤਾਂ ਦਾਵਾ ਨਹੀਂ ਕਰ ਸਕਦਾ ਕੋਈ ਵੀ ਚੰਗੇ ਦਿਨ ਆਉਣਾ ਨਾ ਮਾੜੇ ਆਉਣੇ ਨੇ ਪਰਮੇਸ਼ਰ ਜਾਣੇ ਤੇ ਪਰਮੇਸ਼ਰ ਦੀ ਖੇਡ ਹੈ ਤੂੰ ਕਿਵੇਂ ਕਹਿ ਸਕਦਾ ਮੈਂ ਕਿਵੇਂ ਕਹਿ ਸਕਦਾ ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਾ ਨੇ ਮਾੜੇ ਆਉਣੇ ਤਾਂ ਉਹਦੇ ਹੱਥ ਹਾਂਜੀ ਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਵੇ ਆਏ ਕੰਮ ਬਾ ਜੋ ਦੁਨੀਆ 'ਚ ਅਮਲ ਕੀਤੇ ਨੇ ਉਹੀ ਦਰਗਾਹ 'ਚ ਕੰਮ ਹੋਣਾ ਚੰਗੇ ਕੀਤੇ ਨੇ ਆ ਮਾੜੇ ਕੀਤੇ ਨੇ ਜੇ ਚੰਗੇ ਕੀਤੇ ਨੇ ਤਾਂ ਕੰਮ ਆ ਜਾਣਗੇ ਚੰਗੇ ਜੇ ਮਾੜੇ ਕੀਤੇ ਨੇ ਤਾਂ ਦੂਏ ਕੰਮ ਆ ਜਾਣਗੇ ਕੇਸ ਹੋਰ ਬਣ ਜਾਣਗੇ ਮਜ਼ਬੂਤ ਉਹ ਵੀ ਤਾਂ ਕੰਮ ਆਉਣਾ ਨੇ ਕੰਮ ਉਹ ਦੇਖੋ ਨਾ ਕਿ ਵਿਰੋਧੀ ਦੇ ਕੰਮ ਆਉਣੀ ਹੈ ਚੀਜ਼ ਇੱਕ ਤੇਰੇ ਹੱਕ 'ਚ ਕੰਮ ਆਉਣੀ ਹੈ ਇੱਕ ਤੇਰੇ ਖਿਲਾਫ ਕੰਮ ਆ ਜਾਣੀ ਹੈ ਦੋਏ ਕੰਮ ਹੋਣਾ ਨੇ ਹਾਂਜੀ ਰੀਤਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਹੜਾ ਬਾਸ ਕੰਕਰ ਜੁਗਣ ਥਲ ਬਸਨ ਰੱਬ ਨਾ ਛੋਟਣ ਪਾਰ ਜੇ ਅਮਲ ਦਾ ਲਫ਼ਜ਼ ਕੋਈ ਨਸ਼ਾ ਰੱਖ ਲਵੇ ਚੰਗੇ ਅਮਲ ਖਾਣੇ ਵਾਲੇ ਅਮਲ ਕੀਤੇ ਨੂੰ ਅਮਲ ਖਾਣਾ ਬਣ ਲੈਣ ਦਰਗਾਹ ਆਵੇ ਉਹ ਉਹ ਅਰਥ ਕਰ ਲੈਣ ਕਿ ਜਿਹੜੇ ਅਮਲ ਖਾਦੇ ਨੇ ਕਬ ਹੋਣੇ ਨੇ ਸੰਸਾਰ 'ਚ ਤਦੋਂ ਕੌਣ ਹਟਾਉ ਉਹਨਾਂ ਨੂੰ ਉਹਦਾ ਅਰਥ ਕਰ ਲੈਣ ਤੁਸੀਂ ਕੀ ਕਰੋਗੇ ਉਹਨਾਂ ਨੂੰ ਕਿਵੇਂ ਹਟਾਉਂਗੇ ਸਮਝ ਕੇ ਕਹਿੰਦਾ ਅਮਲੀ ਕੋ ਜੈਸੇ ਅਮਲ ਬਾਲਾ ਮੇਰੇ ਮਨ ਵਿੱਚ ਇਹ ਜੋ ਘੜੀਸਦੇ ਨੇ ਅਰਥਾਂ ਨੂੰ ਉਹ ਨਹੀਂ ਘੜੀਸ ਸਕਦੇ ਤੇਰੀਆ ਚਰਿੱਤਰ ਨੂੰ ਘੜੀਸਦੇ ਨੇ ਅਜੇ ਅਮਲੀ ਗੱਲ ਨੂੰ ਘੜੀਸ ਲੈਣੇ ਭਗਤੀ ਨੂੰ ਇਹ ਗੱਲ ਕਰਨਗੇ ਇਹਨਾਂ ਤੇ ਇਹਦਾ ਵੀ ਜਵਾਬ ਨਹੀਂ ਹੈ ਇਹਦਾ ਗੁਰੂ ਗ੍ਰੰਥ ਸਾਹਿਬ ਜਿੰਨੇ ਅਮਲ ਕੀਤੇ ਨੇ ਉਹੀ ਕੰਮ ਆਏ ਨੇ ਜਿਹੜਾ ਨਹੀਂ ਕੀਤੇ ਉਹਨਾਂ ਦੇ ਕੰਮ ਨਹੀਂ ਆਇਆ ਕੁਝ ਉਹ ਇਹ ਅਰਥ ਕਰ ਲੈਣ ਹਾਲਾਂਕਿ ਅਰਥ ਨਹੀਂ ਬਣਦੇ ਇਹ ਪਰ ਵਿਸ਼ੂ ਤਾਂ ਕੋਈ ਵੀ ਕਰ ਸਕਦਾ ਹੈ ਇਹ ਭਾਸ਼ਾ ਨੂੰ ਮਿਸਯੂਜ਼ ਤਾਂ ਕੋਈ ਵੀ ਕਰ ਸਕਦਾ ਮਿਸਯੂਜ਼ ਕਰ ਲਗੇ ਦੂਜਿਆਂ ਕੋਲ ਵੀ ਬਹੁਤ ਹੈ ਮਿਸਯੂਜ਼ ਕਰ ਲੂ ਮਿਸਯੂਜ਼ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਹੈ ਮਿਸਯੂਜ਼ ਕੋਈ ਵੀ ਕਰ ਸਕਦਾ ਕਿਸੇ ਦੀ ਹਾਂਜੀ ਅਮਲ ਕੀਤੇ ਦੁਨੀਆ ਵਿੱਚ ਹਾਂ ਅਮਲ ਕੀਤੇ ਦੁਨੀਆ ਵਿੱਚ ਦਰਗਾਹ ਹੈ ਦਰਗਾਹ ਚ ਅਮਲ ਕੀਤੇ ਕੰਮ ਹੋਣੇ ਨੇ ਕਹਿੰਦੇ ਵੀ ਇਹ ਗੁਰਬਾਣੀ ਸਪੋਰਟ ਵੀ ਕਰਦੀ ਆ ਬਲਿਕੋ ਜੈਸੇ ਅਮਲ ਬਾਲਾ ਤੈਸੇ ਮੇਰੇ ਮਨ ਰੱਬ ਇਹ ਆਰਾਮ ਵਾਲੇ ਦੇ ਰਾਮ ਕਾ ਮਾਉ ਸਾਡੇ ਅਮਲ ਕਾ ਜਾਣਗੇ ਬਰਾਬਰ ਹੈ ਉਹ ਤਾਂ ਇਹ ਕਰ ਲੈਣਗੇ ਅਰਥ ਜਿਹਨਾਂ ਨਾਮ ਜਪ ਲਿਆ ਉਹਦੇ ਨਾਮ ਕਮਾ ਗਿਆ ਸਾਡੇ ਅਮਲ ਕੰਮ ਆ ਗਏ ਦੋਹਾਂ ਦੀ ਕੰਪੈਰੀਜ਼ਨ ਕੀਤਾ ਹੋਇਆ ਸਿਆਪਾ ਵਾਦਣਗੇ ਤੇ ਦਿਮਾਗ ਉਹਨਾਂ ਦੇ ਬਹੁਤ ਨੇ ਖਬਰੇ ਸੁਣ ਕੇ ਹੀ ਗੱਲ ਲੈਣ ਉਹ ਸਟੈਂਡ ਲੈਣ ਇਸ ਕਰਕੇ ਇਹਨਾਂ ਮਿਸਯੂਜ਼ ਕਰਨਾ ਆਪਣੇ ਵਾਸਤੇ ਨੁਕਸਾਨਦੇ ਹੈ ਫਸਲ ਕੀ ਬਣੇਗੀ ਜੋ ਵੀ ਅਸੀਂ ਅਮਲ ਕੀਤੇ ਨੇ ਦੁਨੀਆ 'ਚ ਕੰਮ ਕੀਤੇ ਨੇ ਪ੍ਰੈਕਟੀਕਲ ਕੀਤਾ ਹੈ ਸੋਚਣਾ ਜਿਹੜਾ ਹੈ ਉਹ ਗੱਲ ਹੋਰ ਹੈ ਜੇ ਅਸੀਂ ਗੁਰਬਾਣੀ ਸਿੱਖ ਪੜਨਾ ਕੋਈ ਹੋਰ ਹੈ ਜੇ ਸਿੱਖੀ ਕੋਈ ਕਮਾਈ ਹੈ ਅਸੀਂ ਜੇ ਤਾਂ ਰਹਿ ਗਏ ਮੁੱਖ ਗਿਆਨੀ ਤਨਵੰਤ ਗਿਆਨ ਕੋਲ ਬਧੇਰਾ ਪਰ ਮੂੰਹ ਮੂਚਿਆ ਮੱਲੀ ਪ੍ਰੈਕਟੀਕਲ ਸੀ ਨਹੀਂ ਲੈਂਦਾ ਮਨ ਦੇ ਉੱਤੇ ਉਹਦਾ ਮਨ ਨੂੰ ਤਬਦੀਲ ਨਹੀਂ ਆਈ ਮਨ ਤੇ ਤਬਦੀਲੀ ਨਹੀਂ ਆਈ ਫਿਰ ਨਹੀਂ ਕਾਬੂ ਨੂੰ ਦਰਗਾਹ 'ਚ ਜੇ ਸਾਰੀ ਜ਼ਿੰਦਗੀ ਗੁਰਦੁਆਰੇ ਹੀ ਜਾਂਦੇ ਰਹੇ ਮੱਥਾ ਹੀ ਟੇਕਦੇ ਰਹੇ ਕੜਾ ਪ੍ਰਸ਼ਾਦ ਵੀ ਰੋਜ਼ ਚੜਾਉਂਦੇ ਰਹੇ ਕੋਈ ਕੰਮ ਨਹੀਂ ਹੋਣਾ ਤੁਹਾਡੇ ਉਹਦੀ ਰੋਜ਼ ਦੀ ਰੋਜ਼ ਅਰਦਾਸ ਕਰਕੇ ਉਹਨੂੰ ਮੰਗਦੇ ਰਹੇ ਤੁਸੀਂ ਨਾ ਵੀ ਮੰਗਦੇ ਰਹੋ ਤਾਂ ਵੀ ਫੁੱਲੇ ਲੱਗਦਾ ਨੂੰ ਫੜ ਲੱਗਦਾ ਹੀ ਨਹੀਂ ਇਹਨੂੰ ਨਹੀਂ ਫੜ ਲੱਗਦਾ ਹੁੰਦਾ ਅਮਲਾ ਤਬਦੀਲੀ ਬੰਦੇ ਵਿੱਚ ਤਬਦੀਲੀ ਆਉਣੀ ਜੀਵਨ 'ਚ ਤਬਦੀਲੀ ਆਉਣੀ ਉਹ ਕਬੂਲ ਹਾਂਜੀ